ਸੂਹੀ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਫੁਣ ਰਹਿਣ ਨਾ ਹੋਈ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਿਓ ਘਾਸ ਰਲ ਗਿਓ ਮਾਟੀ ਰਹਾਓ ਭਾਈ ਬੰਦ ਕੁਟੰਬ ਸਹੇਰਾ ਓਏ ਵੀ ਲਾਗੇ ਕਾੜ ਸਵੇਰਾ ਘਰ ਕੀ ਨਾਰ ਉਰੇ ਤਨ ਲਾਗੀ ਉਹ ਤੋਂ ਭੂਤ ਭੂਤ ਕਰ ਭਾਗੀ ਕਹਿਰ ਵਿਦਾਤ ਸਭੈ ਜਗ ਲੂਟਿਆ ਹਮ ਤੋਂ ਏਕ ਰਾਮ ਕਹਿ ਛੂਟਿਆ ਸੂਹੀ ਉੱਚੇ ਮੰਦਰ ਸਾਲ ਰਸੋਈ ਉਧਰ ਉੱਚੇ ਉੱਚੇ ਬਣਾਏ ਹੋਏ ਨੇ ਲੋਕਾਂ ਸਾਲ ਰਸੋਈ ਪੱਕੀ ਰਸੋਈ ਹੈ ਵੱਡੀ ਖੁੱਲੀ ਇੱਕ ਘੜੀ ਫੁੱਲ ਰਹਿਣ ਨਾ ਹੋਈ ਬਸ ਆਖਾਂ ਵਿੱਚ ਲੀਆਂ ਇੱਕ ਘੜੀ ਦੀ ਰਹਿਣ ਨਾ ਵਜਨ ਵਜਨਾ ਜਦ ਸਾਹ ਹੁੰਦਾ ਨਾ ਅੱਖਾਂ ਮੀਜ਼ਾਂ ਦੀ ਉਹਨਾਂ ਜਿਹੜੇ ਤੇਰੀ ਹੈ ਇੱਕ ਘੜੀ ਨਹੀਂ ਰਹਿਣ ਰੱਖਣਾ ਤੇ ਚਾਹੇ ਕਿੰਨਾ ਹੀ ਪੈਸਾ ਲਾ ਕੇ ਜਾ ਟਾਈਮ ਪਸੀਨੇ ਖੂਨ ਦੀ ਕਮਾਈ ਕੀਤੀ ਹੈ ਚਾਹੇ ਜਦੇ ਪ੍ਰਾਈ ਹੋ ਜਾਣੀ ਹੈ ਕਾਡੋ ਕਾਡੋ ਹੋ ਜਾਣੀ ਹੈ ਜਦੇ ਇਹ ਤਾਂ ਐਸਾ ਜੈਸੇ ਘਾਸ ਕੀ ਟਾਟੀ ਇਹ ਤਾਂ ਸਮਝ ਲਓ ਤਾਂ ਤਾਂ ਸਰੀਰ ਦਾ ਹੈ ਜੈ ਜਿਵੇਂ ਘਾਹ ਫੂਲ ਤਾਂ ਆਪਾਂ ਫਿੜਕਾ ਬਣਾ ਲੈਂਦੇ ਨਾ ਇਹ ਉਧਰ ਟਾਟੀ ਕਹਿੰਦੇ ਨੇ ਟਾਟ ਜਿਹੜਾ ਹੁੰਦਾ ਆਪਣਾ ਪਛਾਉਂਦੇ ਨਹੀਂ ਟਾਟ ਸਭ ਪਛਾਉਂਦੇ ਸਭ ਬਣਾਉਂਦੇ ਨੇ ਘਰ ਦਾ ਬਣਾ ਦੇਵੇ ਲਾ ਦਿੰਦੇ ਨੇ ਗੇਟ ਵੀ ਬਣਾ ਕੇ ਲਾ ਦਿੰਦੇ ਨੇ ਆਲ ਵਾਲੇ ਵੀ ਕਹਿੰਦਾ ਵੀ ਉਹਦੀਆਂ ਬਣਾ ਦਿੰਦੇ ਨੇ ਝੁੱਗੀਆਂ ਨੂੰ ਬਣਾਈਆਂ ਹੁੰਦੀਆਂ ਨੇ ਆਪਾਂ ਫੜਕਾ ਕਹਿੰਦੇ ਆ ਪੰਜਾਬੀ ਚ ਫੜਕਾ ਉਹ ਬਣਾ ਕੇ ਲਾ ਦਿੰਦੇ ਘਾਹ ਫੂਸ ਦਾ ਡੱਡੇ ਜੇ ਲਾ ਕੇ ਵਿਚਾਲੇ ਬਾਹਰੋਂ ਬੰਨ ਕੇ ਇਹ ਤਾਂ ਇਹ ਜਾਂ ਸਮਝ ਲਓ ਜਦ ਜੇ ਅਗਲਾ ਨਹੀਂ ਉਹਨੂੰ ਵਰਗੀ ਹੁੰਦਾ ਜਲ ਗਿਓ ਘਾਸ ਰਲ ਗਿਓ ਮਾਟੀ ਕਾ ਜਲ ਜਾਂਦਾ ਮਿੱਟੀ ਰਲ ਜਾਂਦਾ ਇਹ ਤਾਂ ਇਹ ਜਾਂ ਤਨ ਇਹ ਸਰੀਰ ਤਾਂ ਇਹ ਜਾਂ ਜਿਵੇਂ ਕਾ ਦਾ ਫੜਕਾ ਹੋਇਆ ਇੱਕ ਜੇ ਅੱਗ ਲੱਗ ਜਾ ਜਲ ਜਾਂਦਾ ਸਾਰਾ ਹੀ ਬਸ ਮਿੱਟੀ ਰਲ ਜਾਂਦਾ ਰਹਾਓ ਭਾਈ ਬੰਦ ਕੁਟੰਬ ਸਹੇਰਾ ਭਾਈ ਬੰਦ ਦੇ ਕੁਟੰਬ ਹੈ ਹੋਰ ਸੁੱਕੀ ਸਾਥੀ ਸਹੇਰਾ ਉਹਨਾਂ ਦੇ ਨਾਲ ਹੋਰ ਵੀ ਤਾਂ ਹੁੰਦੇ ਨੇ ਜਦ ਕੋਈ ਮਰ ਜਾਂਦਾ ਆਲਟੀ ਕਬਰਡੀ ਪਿੰਡ ਦੇ ਹੋਰ ਬੰਦੇ ਓਏ ਵੀ ਲਾਗੇ ਕਾਢ ਸਵੇਰਾ ਉਹ ਵੀ ਕਹਿਣ ਲੱਗ ਜਾਂਦੇ ਭਾਈ ਸਾਡੇ ਸਾਡੇ ਲੈ ਚਲੋ ਫਿਰ ਤਾਂ ਛਿਪ ਜੂਗਾ ਦਿਨ ਦਿਨ ਦਾਗ ਲਾ ਦੀਏ ਜਲਦੀ ਕਰੋ ਉਹ ਵੀ ਸਾਜਰੇ ਸਾਜਰੇ ਚਾਹੁੰਦੇ ਨੇ ਵੀ ਛੇਤੀ ਕਰੀਏ ਕੰਮਕਾਰ ਲੱਗੀਏ ਫਿਰ ਚੱਲ ਕੇ ਕੰਮਕਾਰ ਵੀ ਤਾਂ ਕਰਨੇ ਨੇ ਕਹਿੰਦੇ ਡੰਗਰ ਸਾਹਮਣੇ ਨੇ ਕਹਿੰਦੇ ਕੁਝ ਕਰਨਾ ਕਹਿੰਦੇ ਦੁਕਾਨ ਖੋਲਣੀ ਹੈ ਵੀ ਉਹ ਇਹਨੂੰ ਲੈ ਕੇ ਬੈਠੇ ਰਹੀਏ ਜੋ ਕੋ ਹੋਣਾ ਸੀ ਉਹਦਾ ਹੋ ਗਿਆ ਉਹ ਜੇਤੀ ਜੇਤੀ ਆਪਣਾ ਕਰਿਆ ਕਰ ਬਜਾ ਕਰਕੇ ਆਪਣੇ ਕੰਮ ਲੱਗੀਏ ਉਹ ਤਾਂ ਕਹਿਣਗੇ ਤੇ ਕੰਮ ਲੱਗੀ ਆਪਣੇ ਕਹਿੰਦੇ ਹੀ ਨੇ ਘਰ ਕੀ ਨਾਰ ਉਰੇ ਤਨ ਲੱਗੀ ਘਰ ਦੇ ਨਾਰ ਸੀ ਜਿਹੜੀ ਘਰ ਦੀ ਘਰ ਵਾਲੀ ਸੀ ਇਸਤਰੀ ਸੀ ਜਿਹੜੀ ਹਰ ਵਕਤ ਨਾਲ ਲੱਗੀ ਰਹਿੰਦੀ ਸੀ ਜਿਹੜੀ ਚਾਹੁੰਦੀ ਨਹੀਂ ਸੀ ਘੜੀ ਵੀ ਜੇ ਵਰਜਵੇ ਦੋ ਮਿਲਣ ਨੂੰ ਨਹੀਂ ਸੀ ਚਾਹੁੰਦੀ ਉਹ ਵੀ ਪ੍ਰੇਤ ਪ੍ਰੇਤ ਕਰ ਭਾਗੀ ਉਹ ਤਾਂ ਭੂਤ ਭੂਤ ਕਰ ਭਾਗੀ ਉਹ ਵੀ ਭੂਤ ਭੂਤ ਕਰਕੇ ਭੱਜ ਗਈ ਡਰ ਗਈ ਵੀ ਉਹ ਤਾਂ ਭੂਤ ਹੈ ਉਹ ਨੇੜੇ ਨਹੀਂ ਆਉਂਦੀ ਡਰ ਲੱਗਦਾ ਉਹਨੂੰ ਵੀ ਤੋਂ ਉਹਨੂੰ ਤਾਂ ਡਰ ਲੱਗਣ ਲੱਗ ਜਾਣਾ ਕਹਿ ਰਮਦਾਸ ਕੀ ਬਹੁਤ ਉੜ ਰਹੇ ਨੇ ਕਹਿ ਸੱਚ ਦੱਸ ਕੇ ਬਹੁਤ ਉੜ ਰਹੇ ਨੇ ਹੈ ਗੱਲ ਸੱਚ ਸੱਚ ਦਾ ਸਾਰੇ ਦੇਖ ਰਹੇ ਪਰ ਜਾਣਦੇ ਵੀ ਹੋ ਸੱਚ ਦੱਸ ਕੇ ਉਹ ਤੋੜ ਰਹੇ ਉਹ ਘਟਾ ਰਹੇ ਰਿਹਾ ਕਹਿ ਰਬਦਾਸ ਸਭੇ ਜਗ ਲੁੱਟਿਆ ਰਬਦਾਸ ਜੀ ਕਹਿੰਦੇ ਨੇ ਵੀ ਸਾਰਾ ਸੰਸਾਰ ਹੈ ਮਾਇਆ ਉਹਦਾ ਲੁੱਟਿਆ ਪਿਆ ਜਿਹੜਾ ਉਹ ਹੈ ਨਾ ਸਭ ਕੁਝ ਦੇਖਦਾ ਹੋਇਆ ਵੀ ਲੁੱਟਿਆ ਪਿਆ ਠੱਗਿਆ ਪਿਆ ਆਦਮੀ ਹਮ ਇੱਕ ਹਮ ਤੋਂ ਏਕ ਰਾਮ ਕਹਿ ਛੁੱਟਿਆ ਮੈਂ ਛੁੱਟ ਗਿਆ ਬਹੁਤ ਬਹੁਤੋ ਕਿਵੇਂ ਇੱਕ ਰਾਮ ਨਾ ਇੱਕ ਰਾਮ ਉਹ ਕਿਹਾ ਕੀ ਮਤਲਬ ਹੈ ਕਰਾਮ ਕੇ ਇੱਕ ਰਾਮ ਬਾਰੇ ਬਿਆਨ ਕੀਤਾ ਮੈਂ ਦੱਸਿਆ ਇੱਕ ਰਾਮ ਹੁੰਦਾ ਕੀ ਹੈ ਇਹ ਨਹੀਂ ਕਿਹਾ ਮੈਂ ਰਾਮੂ ਤੋਂ ਕਹਤਾ ਜਦੋਂ ਛੁੱਟ ਗਿਆ ਮੈਂ ਤਾਂ ਪੜਨੇ ਛੁੱਟ ਜਾਂਦਾ ਰਾਮ ਦੇ ਨਾਲ ਇੱਕ ਲਫ਼ਜ਼ ਵਰਤਿਆ ਰਾਮ ਹੈ ਇੱਕ ਜੇ ਦੂਆ ਰਾਮ ਨਹੀਂ ਆਪਾਂ ਸਕਦਾ ਉਹ ਤਾਂ ਰਾਮ ਉਹ ਇੱਕ ਨਹੀਂ ਹੈ ਉਹ ਪਰਸਰਾਮ ਵੀ ਰਾਮ ਉਹਦੇ ਰਾਮ ਬਹੁਤ ਰਹੇ ਹੋ ਜੇ ਇਕਤਾਰ ਆਪ ਸਭੇ ਘਟ ਰਾਮ ਬੋਲੇ ਕੋੜੇ ਸਭੇ ਘਟ ਰਾਮ ਬੋਲੇ ਆ ਉਹ ਵੀ ਰਾਮ ਹੈ ਦਸ ਦਾ ਮੁੰਡਾ ਵੀ ਰਾਮ ਹੈ ਪਰਸ਼ਰਾਮ ਵੀ ਰਾਮ ਹੈ ਇੱਕ ਰਾਮ ਕਿਹੜਾ ਇੱਕ ਰਾਮ ਜੰਮਣ ਵਾਲਾ ਤੇ ਪਰੇ ਜਿਹੜਾ ਜਨਮ ਲਈ ਲੈਂਦਾ ਉਹ ਇੱਕ ਰਾਮ ਰਾਮਚੰਦਰ ਇੱਕ ਰਾਮ ਨਹੀਂ ਹੈ ਰਾਮਚੰਦਰ ਅੱਧਾ ਰਾਮ ਹੈ ਅੱਧੀ ਮਾਇਆ ਅੱਧੀ ਅੱਧੀ ਜੋਤ ਹੈ ਸਰੀਰ ਵਿੱਚ ਜੋਤ ਅੱਧੀ ਹੁੰਦੀ ਹੈ ਜਿਹੜਾ ਆ ਸਾਫ ਹੁੰਦਾ ਹੀ ਨਹੀਂ ਜਿੰਨਾ ਚਿਰ ਦੇਹਧਾਰੀਆ ਸਾਫ ਨਹੀਂ ਹੁੰਦਾ ਦੋ ਟੁਕੜਿਆਂ ਹੋ ਜਾਂਦੀ ਉਹਦੀ ਜੋਤ ਅੱਧੀ ਸਾਹ ਲੈਂਦੀ ਹੁੰਦੀ ਹੈ ਜੋ ਸੱਤ ਸਰੂਪ ਹੈ ਸਾਹ ਲੈਂਦੀ ਹੈ ਸੱਤ ਸਰੂਪ ਨੂੰ ਨੀਂਦ ਨਹੀਂ ਹੁੰਦੀ ਹੁੰਦੀ ਜੋ ਦਾ ਹਿੱਸਾ ਸੱਤ ਸਰੂਪ ਹੈ ਉਹ ਸੌਂਦਾ ਨਹੀਂ ਨੀਂਦ ਨਹੀਂ ਹੁੰਦੀ ਉਹ ਸਾਹ ਲੈਂਦਾ ਜਿਹੜਾ ਨੀਂਦ ਦੇ ਵਿੱਚ ਆਉਂਦੀ ਹੈ ਉਹ ਉਹ ਕੁੜੀ ਜੁੜ ਕੇ ਸਰੀਰ ਨਾਲ ਜੁੜਦਾ ਇਸ ਕਰਕੇ ਅੱਧਾ ਜੁੜਦਾ ਸਰੀਰ ਨਾਲ ਦਾਲ ਹੋ ਜਾਂਦਾ ਸਰੀਰ ਚ ਜਦੋਂ ਜਾਂਦਾ ਸਰੀਰ ਨੂੰ ਛੱਡ ਕੇ ਇੱਕ ਹੁੰਦਾ ਇੱਕ ਜਦ ਹੁੰਦਾ ਜਾਂ ਸਰੀਰ ਛੱਡ ਦਵੇ ਜਿਉਂਦਾ ਹੀ ਮਰ ਜੂਵੇ ਫਿਰ ਉਹ ਸਰੀਰ ਨਹੀਂ ਰਹਿੰਦਾ ਇਹ ਤਾਂ ਰਾਮ ਸਰੀਰ ਨੂੰ ਮੰਦਰ ਜੇ ਸਰੀਰ ਨੂੰ ਰਾਮ ਨਹੀਂ ਮੰਨਦੇ ਫਿਰ ਉਹਦੀ ਮੂਰਤੀ ਕਾਹਦੇ ਬਣਾਉਂਦੇ ਨੇ ਜੇ ਰਾਮ ਸਰੀਰ ਨੂੰ ਨਹੀਂ ਮੰਨਦਾ ਤੇ ਮੂਰਤੀ ਕਾਹਦੇ ਕਿਉਂਕਿ ਰਾਮ ਦੀ ਮੂਰਤੀ ਬਣਾਉਂਦੇ ਨੇ ਜਿਹਦੀ ਮੂਰਤੀ ਆ ਉਹਦਾ ਇੱਕ ਨਹੀਂ ਬਹੁਤ ਬਰੀਕ ਨੁਕਤੇ ਦੀ ਗੱਲ ਹੈ ਜਿਹਦੀ ਮੂਰਤੀ ਬਣਦੀ ਹੈ ਰਾਮ ਦੀ ਉਹਦਾ ਸਾਬਤ ਨਹੀਂ ਦਾ ਇੱਕ ਨਹੀਂ ਹੈ ਅੱਧਾ ਹੀ ਹੈ ਜਿਹੜਾ ਇੱਕਾ ਦੀ ਮੂਰਤੀ ਨਹੀਂ ਬਣ ਸਕਦੀ ਜਿਹੜਾ ਇੱਕਾ ਦੀ ਮੂਰਤੀ ਨਹੀਂ ਬਣ ਸਕਦੀ ਜੇ ਮੂਰਤੀ ਬਣਦੀ ਹੈ ਤਾਂ ਰਾਮ ਫਿਰ ਸਾਬਤ ਹੈ ਨਹੀਂ ਇੱਕ ਰਾਮ ਤਾਂ ਲਿਖਿਆ ਹਮ ਤੋਂ ਇੱਕ ਰਾਮ ਕਹਿ ਛੁੱਟਿਆ ਸਾਬਤ ਰਾਮ ਹੈ ਉਹ ਸਾਬਤ ਸੂਰਤ ਦਸਤਾਰ ਸਿਰਾ ਉਸ ਨੂੰ ਕਹਿੰਦੇ ਨੇ ਸਾਬਤ ਸੂਰਤ ਉਹ ਹੈ ਜਿਹਦੇ ਸਿਰ ਤੇ ਹੱਥ ਹੈ ਪਰਮੇਸ਼ਰ ਦਾ ਜਿਹਨੂੰ ਸ਼ਬਦ ਸੂਰਤ ਦਾ ਮੇਲ ਹੋਇਆ ਹੋਇਆ ਉਹ ਕੌਣ ਹੈ ਗੁਰਮੁਖ ਹੈ ਉਹ ਕੌਣ ਹੈ ਉਹ ਭਗਤ ਹੈ ਉਹ ਵੇਰ ਆਉਂਦੀ ਹੈ ਇਹ ਨਹੀਂ ਉਹ ਰਹਾ ਜਿਹੜੇ ਰਾਮ ਦੀ ਮੂਰਤੀ ਬਣਦੀ ਹੈ ਨਾ ਸਰੀਰ ਕਰਕੇ ਰਾਮ ਉਹਦਾ ਸਾਬਤ ਹੁੰਦਾ ਇਹ ਰਾਮ ਦੀ ਗੱਲ ਕੀਤੀ ਹੈ ਤਾਂ ਹਾਂਜੀ